Good one, Rich. Ay. Shut the music. Around shit. ਆਉ ਦਿਲ ਦਾ ਨਹੀਂ ਮਾੜਾ ਹੋ ਪ੍ਰੇਮ ਟੰਨਾ ਸ਼ਹਿਰ ਨਹੀਂ ਮੇਰਾ ਚੱਤੋ ਪੈਰ ਨਹੀਂ ਸਾਡੇ ਲਈ ਤਾਂ ਖੇਡਾਂ ਨੇ ਲੋਕਾਂ ਲਈ ਜੋ ਵੈਰ ਨਹੀਂ ਇੱਕੋ ਟਾਈਮ ਮੈਗ ਵਿੱਚ ਛੱਤੀ ਪੈਂਦੀ ਆ ਨਹੀਂ ਖੂਹ ਮੰਨਦਾ ਐਸ ਨਹੀਂ ਜੋ ਬੈਠਾ ਵਿੱਚ ਫੇਸ ਨਹੀਂ ਮੂਸੇ ਆਲਾ ਮੂਸੇ ਆਲਾ ਰੌਲਾ ਪਾਉਂਦੀ ਬੈਸ ਨਹੀਂ ਆ ਹੁਕਮ ਮੰਨਦਾ ਐਸ ਨਹੀਂ ਜੋ ਵਿੱਚ ਬੈਠਾ ਫੇਸ ਨਹੀਂ ਮੂਸੇ ਆਲਾ ਮੂਸੇ ਆਲਾ ਰੌਲਾ ਪਾਉਂਦੀ ਬੈਸ ਨਹੀਂ ਪਤਾ ਨਹੀਂ ਕਿਉਂ ਹੱਥਾਂ ਚੋਂ ਕਰਾਈਮ ਕਰਦਾ ਨਹੀਂ ਉਂਝ ਨੇਚਰੋ ਲਿਖਾ ਦੀ ਤੜੀਆਂ ਫੌਂਦੀ ਨੱਟੀਆਂ ਨੀ ਮੇਰੀ ਪੀਬੀਐਸ ਗਾਲੀ ਓ ਲੱਲੀ ਛੱਲੀਆਂ ਦੇਖ ਦੇਖ ਪੌਂਦੀ ਨੀਵੀਆਂ ਨੀ ਮੁੰਡਾ ਜਿਵੇਂ ਤਲਵਾਰਾਂ ਨਹੀਂ ਗੱਡੀ ਵੀ ਏਟੀਆ ਤੇ ਜੱਟ ਵੀ ਬਾਰਾਂ ਨਹੀਂ ਉਹ ਤਾਂ ਜੂਗਾ ਕਿਸੇ ਤੋਂ ਪੱਲੇ ਖਾ ਕੱਢਦੇ ਨਹੀਂ ਕੱਲਾ ਸਾਰਿਆਂ ਤੇ ਬਾਰੀ We outside his mama house with the llamas out. All I know is put in work, fuck you talking about street sweeper. Black hoodie gang, Grand Reaper. Can't afford to go to jail, Blooded team need us. Slither through and get your bins beat up. Heard he told, can't remember when the last time niggas seen him. Switching lanes, little baby beamer. Little brother need a geek, so you know I game baby Nina. It's no sativa over here, nigga dope pack. Four fab, I'ma hold it down, four flat. Trying double back and crack on the suckers. You consider one of them, you interact with the suckers, yeah. Hey, I be off the lab with the thumper. You really gotta credit a cadence for me, locking your number, I need him. He say he activated, I don't believe him. He gon' have to pull it out and squeeze it on Jesus. ਓੜੀ ਉੱਤੇ ਜਾਂਦੀ ਤੜਿਆ ਫਾਉਂਦੀ ਨੱਟੀਆਂ ਨੀ ਮੇਰੀ ਪੀਬੀਐਸ ਗਾਲੀ ਓ ਲੱਲੀ ਛੱਲੀਆ ਦੇਖ ਦੇਖ ਸ਼ੌਂਕਨੀ ਤੂੰ ਕਾ ਤੋਂ ਫਿਰੇ ਹੱਸਦੀ ਜੱਟ ਸਟੇਲੀ ਇੰਨੀ ਕਿਵੇਂ ਐ ਰੇਂਜ ਫਿਰਦੀ ਐ ਦੱਸਦੀ ਹੱਡੀ ਪਿੱਠ ਤੇ ਕੀ ਖੱਜ ਸਾਲੇ ਬੌਸ ਬਣਦੇ ਨਹੀਂ ਹੋ ਉਹਨਾਂ ਨਾਲ ਮਾਰੀ ਓ ਰੋੜੀ ਉੱਤੇ ਜਾਂਦੀ ਤੜਿਆ know what that do like? I just loaded this dirty ass chop with this dirty ass sock, nigga. For to sit outside your mama house with this Cinnabon, nigga, wait for you to slide out, nigga, to go get a pack of switches or something, you hear me? Talk about it. Yeah, hit stick murder gang, nigga. Right, uh, you know, I'm trying to knock his helmet off of you. Mop! Ten toes down, nigga, cleats in the gravel, what's happening? Gangland, hell gang mindset. And I just, ਕਰਾਂਗੇ ਦੋ ਤਰੀਕੇ ਨੇ ਆਪਣਾ ਦੂਜਾ